ਫਰੀਦਾ ਹਉ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿਹੜਾ ਬਾਸ ਕੰਕਰ ਜੁਗਣ ਥਲ ਬਸਣ ਰੱਬ ਨਾ ਛੋਟਣ ਪਾਸ ਦੇਖੋ ਪੰਛੀ ਦੀ ਗੱਲ ਕੀਤੀ ਹੈ ਹੁਣ ਭਾਣੇ ਚ ਸਾਰੇ ਪੰਛੀ ਸਾਰੀਆਂ ਜੁਦਾਂ ਹੀ ਭਾਣੇ ਚਲਦੀਆਂ ਨੇ ਆਦਮੀ ਆ ਕੇ ਭਾਣੇ ਦੇ ਬਾਹਰ ਉਹ ਬਲਿਹਾਰੀ ਤਿੰਨ ਪੰਛੀ ਜੰਗਲ ਉਹ ਸਾਡੇ ਨਾਲ ਪੰਖੀ ਵੀ ਚੰਗੇ ਨੇ ਪੰਛੀ ਵੀ ਚੰਗੇ ਨੇ ਜੰਗਲ 'ਚ ਨਾ ਬਾਜ ਜਿਹੜੇ ਵਿਚਾਰੇ ਜੰਗਲ 'ਚ ਰਹਿੰਦੇ ਨੇ ਦਰਖਤਾਂ ਤੇ ਸਾਰੀ ਜ਼ਿੰਦਗੀ ਗੁਜ਼ਾਰ ਲੈਂਦੇ ਨੇ ਇਹ ਤਾਂ ਮਤਲਬ ਇਹ ਨਹੀਂ ਵੀ ਉਹਨਾਂ ਲੋਕਾਂ ਨੂੰ ਕਿਹਾ ਜਿਹੜੇ ਜੰਗਲ 'ਚ ਰਹਿੰਦੇ ਨੇ ਜੋਗੀ ਸਾਧ ਉਹਨਾਂ ਦੀ ਗੱਲ ਨਹੀਂ ਹੈ ਪੰਖੀਆਂ ਦੀ ਗੱਲ ਉਹਨਾਂ ਦੀ ਵੀ ਗੱਲ ਹੈ ਚਲੋ ਪਰ ਜੇ ਅਗਲੀ ਪੰਕਤੀ ਨਾਲ ਹੈ ਉਹਨਾਂ ਦੇ ਕੰਕਰ ਜੋਗਣ ਕੰਕਰ ਜੋਗਣ ਹਲੋ ਬਸਣ ਥਲ ਬਸਣ ਰੱਬ ਨਾਲ ਛੋਟਣ ਪਾਸ ਰੱਬ ਨਾਲ ਛੋਟਣ ਪਾਸ ਵਾਲੀ ਗੱਲ ਥੱਲੇ ਵੀ ਸੌਂਦੇ ਨੇ ਠੀਕ ਧਰਤੀ ਤੇ ਥਲ ਬਸਣ ਧਰਤੀ ਤੇ ਸੌਂਦੇ ਨੇ ਕੰਕਰ ਚੁਗਣ ਆ ਪੱਥਰ ਪੁੱਥਰ ਖਾ ਲੈਂਦੇ ਨੇ ਕੰਕਰ ਕਈ ਜਾਨਵਰ ਨੇ ਛੋਟੇ ਛੋਟੇ ਰੋੜ ਸੇ ਕੰਕਰ ਚੁਗਣ ਥਲ ਵਸਣ ਰੱਬ ਨੂੰ ਛੋੜਣ ਪਰ ਹੁਕਮ ਦਾ ਸਾਥ ਨਹੀਂ ਛੱਡਦੇ ਅੰਤਰਾਤਮਾ ਦਾ ਸਾਥ ਨਹੀਂ ਛੱਡਦੇ ਸ਼ਰਤ ਆ ਹੈ ਉਹਨਾਂ ਦੇ ਬਲਿਹਾਰੀ ਦੇਖੋ ਕੋਈ ਮੁਕਤੀ ਨਹੀਂ ਮਿਲੀ ਕਿਹਾ ਉਹਨਾਂ ਬੱਚਿਆਂ ਨੂੰ ਮਿਲਿਆ ਮੁਲਿਆ ਕੁਝ ਨਹੀਂ ਸਾਡੇ ਨਾਲ ਆਦਮੀ ਨਾਲ ਉਹ ਵੀ ਚੰਗੇ ਨੇ ਆਦਮੀ ਨਾਲ ਚੰਗੇ ਨੇ ਉਹ ਕੋਈ ਮੁਕਤੀ ਨਹੀਂ ਮਿਲੀ ਇਹਨਾਂ ਪੰਛੀਆਂ ਨੂੰ ਕੋਈ ਬੈਨੀਫਿਟ ਨਹੀਂ ਹੋਇਆ ਲਿਖਿਆ ਹੋਇਆ ਕਹਿੰਦਾ ਸਾਡੇ ਨਾਲ ਤਾਂ ਚੰਗੇ ਹੀ ਨੇ ਉਹ ਸੇ ਉਹ ਆਦਮੀ ਨਾਲ ਤਾਂ ਚੰਗੇ ਨੇ ਉਹ ਹਾਂਜੀ ਇੱਕ ਆਦਮੀ ਆਪਣੇ ਅੰਤਰਾਤਮਾ ਨਾਲ ਜੁੜਿਆ ਨਹੀਂ ਰਹਿੰਦਾ ਰੱਬ ਦਾ ਜਿਹੜਾ ਹੈ ਨਾ ਬਸੀ ਰੱਬ ਹੈ ਲਈ ਇਹ ਹਿਰਦੇ 'ਚ ਵਸਦਾ ਨਾ ਰੱਬ ਰੱਬ ਲਫ਼ਜ਼ ਵਰਤ ਰਿਹਾ ਹੈ ਇਹ ਉਹਦਾ ਸਾਥ ਨਹੀਂ ਛੱਡਦੇ ਪਾਸ ਦਾ ਮਤਲਬ ਸਾਥ ਉਹਦਾ ਸਾਥ ਨਹੀਂ ਛੱਡਦੇ ਉਹਦੀ ਉਹਦਾ ਲੜ ਨਹੀਂ ਛੱਡਦੇ ਪੱਲਾ ਨਹੀਂ ਛੱਡਦੇ ਅੰਤਰਾਤਮਾ ਦੀ ਆਵਾਜ਼ ਦਾ ਪੱਲਾ ਨਹੀਂ ਛੱਡਦੇ ਪਾਣੇ ਪਾਣੇ ਵਿੱਚ ਰਹਿੰਦੇ ਨੇ Hani